<laughs> तेरा है नशा मेरे सिर ते छा गया ऐसी तेरी अदा yeah. मैं हो गया नहीं फिदा तेरा है नशा मेरे सिर ते छा गया ऐसी तेरी अदा yeah. Uh, मैं हो गया नहीं one for your heels two for your swag three for the way that you look from the back damn how you do it like that make a drop girl then bring it right back she the model type waist bottle nice got a touchscreen phone with the auto type you she gon' dance all night. Two number main deva teri uchi Two number main deva teri slim fit jeans. ਹੁਸਨਾ ਦੀ ਸਰਕਾਰ ਨੂੰ ਮਿਲਾ ਕੇ ਸੋਹਣੀ ਤੂੰ ਹੁਸਨਾ ਦੀ ਸਰਕਾਰ ਨੂੰ ਕੁੱਲ ਮਿਲਾ ਕੇ ਸੋਹਣੀ ਤੂੰ ਹੁਸਨਾ ਦੀ ਸਰਕਾਰ ਨੂੰ ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਦੀ ਤੈਨੂੰ ਮੁੰਡੇ ਸੜ ਕੇ ਵੇਖਦੇ ਤੈਨੂੰ ਦੋ ਨੰਬਰ ਮੈਂ ਦੇਤੇ ਮੈਨੂੰ ਇੱਕ ਨੰਬਰ ਬਸ ਦੇ ਦੇ ਜਾ ਜ਼ਬੇ ਸਾਨੂੰ ਪੇਜ ਦੇ ਟਵਿੱਟਰ ਤੇ ਮਾਰੂੰਗਾ ਟਵੀਟ ਬਿਠਾਉਂਗਾ ਨਾ ਮੇਰੇ ਪੈਸੇਂਜਰ ਸੀਟ ਕਰੂੰਗਾ ਪੀ ਗਲਾ ਮੇਰੀ ਸਵੀਟ ਸਾਡੇ ਨਾਲ ਰਹਿ ਕੇ ਹੋਊਗੀ ਜੀ ਭਾਈ ਵਾਲਾ ਤੂੰ ਨੰਬਰ ਮੈਂ ਦੇਵਾ ਤੇਰੀ ਜ਼ੁਲਫਾਂ ਦੇ ਜਾਲ ਨੂੰ ਤੂੰ ਨੰਬਰ ਮੈਂ ਦੇਵਾ ਤੇਰੀ ਸੇਲੀ ਬੜੀ ਕਮਾਲ ਨਾ ਤੂੰ ਨੰਬਰ ਮੈਂ ਦੇਵਾ ਤੇਰੀ ਜ਼ੁਲਫਾਂ ਦੇ ਜਾਲ ਨੂੰ ਤੂੰ ਨੰਬਰ ਮੈਂ ਦੇਵਾ ਤੇਰੀ ਸੇਲੀ ਬੜੀ ਕਮਾਲ ਨਾ ਤੂੰ ਨੰਬਰ ਮੈਂ ਦੇਵਾ ਤੇਰੀ ਸੋਹਣੀ ਕੈਟਵਾਕ ਨੂੰ ਤੂੰ ਨੰਬਰ ਮੈਂ ਦੇਵਾ ਤੇਰੀ ਮਿੱਠੀ ਮਿੱਠੀ ਟਾਕ ਨੂੰ ਤੂੰ ਨੰਬਰ ਨੇ ਬਾਕੀ ਜਿਹੜੇ ਦੇਵਾ ਤੇਥੋਂ ਵਾਰ ਨਹੀਂ ਕੁੱਲ ਮਿਲਾ ਕੇ ਸੋਹਣੀ ਏ ਤੂੰ ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾ ਦੀ ਸਰਕਾਰ ਨੀ Hey Bilal, can I talk to him one more time, brother? I'm going in. She be in the gym, working, breaking necks, and they hearts be hurting. When she Instagramming them pictures, looking fine without no filters. Filters? Swag like a grown woman, but she's 22 and an old woman. Said she heard my jingles, now her status don't say single. ਤੇਰੇ ਐਪਲ ਵਾਲੇ ਫੋਨ ਨੂੰ ਦੋ ਨੰਬਰ ਮੈਂ ਦੇਵਾ ਤੇਰੇ ਡਾਂਸ ਦੇ ਜਨੂਨ ਨੂੰ ਦੋ ਨੰਬਰ ਮੈਂ ਦੇਵਾ ਤੇਰੇ ਅਕਲ ਵਾਲੇ ਫੋਨ ਨੂੰ ਦੋ ਨੰਬਰ ਮੈਂ ਦੇਵਾ ਤੇਰੇ ਡਾਂਸ ਜਾ ਕੇ ਤੂੰ ਹਸਣਾ ਦੀ ਸਰਕਾਰ ਨੀ ਦੋ ਨੰਬਰ ਦੀ ਬਾਕੀ ਤੇਰੀ ਨੀ ਕਾਰ ਨੀ ਕੁੱਲ ਮਿਲਾ ਕੇ ਸੋਣੀਏ ਤੂੰ ਹਸਣਾ ਦੀ ਸਰਕਾਰ ਨੀ ਦੋ ਨੰਬਰ ਦੀ ਬਾਕੀ ਤੇਰੀ ਦੀ